ਅਵਗਤੋਂ ਨਿਰਮਾਇਲ ਉਪਜੇ ਅਵਗਤੋਂ ਨਿਰਮਾਇਲ ਉਪਜੇ ਨਿਰਗੁਣ ਤੇ ਸਰਗੁਣ ਥੀਆ ਜਦੋਂ ਮਨ ਟਿਕ ਜਾਂਦਾ ਹੈ ਫੇਰ ਨਿਰਮਲ ਗਿਆਨ ਪੈਦਾ ਹੁੰਦਾ ਹੈ ਉਧਰੋਂ ਅਵਗਤੋਂ ਨਿਰਮਾਇਲ ਉਪਜੇ ਮਾਇਆ ਤੋਂ ਰਹਿਤ ਗਿਆਨ ਫੇਰ ਅੰਦਰੋਂ ਫੁੱਟਦਾ ਫੇਰ ਫੇਰ ਨਿਰਮਲ ਜਲ ਥੱਲੇ ਹੁੰਦਾ ਜੱਟਕ ਜਾਂਦਾ ਜਿੰਨਾ ਚਿਰ ਮਨ ਟਿਕਦਾ ਨਹੀਂ ਉਹਨਾਂ ਚਿਰ ਮਾਇਆ ਨਾਲ ਜੁੜਿਆ ਹੁੰਦਾ ਫੇਰ ਨਰਮਲ ਗਿਆਨ ਹੁੰਦਾ ਆ ਗੁਰਬਾਣੀ ਦਾ ਗਿਆਨ ਅਵਗਤ ਤੋਂ ਪੈਦਾ ਹੋਇਆ ਹੈ ਇਹ ਨਿਰਮਲ ਬਾਣੀ ਹੈ ਸੁਭ੍ਰਿਤ ਸੋਭਾ ਜਾਂ ਨਿਰਮਲ ਬਾਣੀ ਨਿਰਮਲ ਬਾਣੀ ਹੈ ਅਵਗਤੋਂ ਨਿਰਮਾਇ ਉਪਜੇ ਅਵਗਤ ਜਿੰਨਾ ਚਿਰ ਮਨ ਨਹੀਂ ਹੁੰਦਾ ਨਿਰਮਲ ਗਿਆਨ ਅੰਦਰੋਂ ਪੈਦਾ ਨਹੀਂ ਹੁੰਦਾ ਨਿਰਮਲ ਗਿਆਨ ਅੰਦਰੋਂ ਪੈਦਾ ਹੁੰਦਾ ਫਿਰ ਉਹ ਕਨੈਕਸ਼ਨ ਜਿਹੜਾ ਖਜ਼ਾਨਾ ਅੰਦਰ ਹੈ ਫਿਰ ਉਹ ਦਾਡੇ ਦਾ ਫੁੱਲ ਡਠਾ ਖਜ਼ਾਨਾ ਉਹ ਖਜ਼ਾਨਾ ਗਿਆ ਫਿਰ ਨਿਰਗੁਣ ਤੇ ਸਰਗੁਣ ਆ ਉਹ ਨਿਰਗੁਣ ਤੇ ਸਰਗੁਣ ਆ ਜਿਹੜਾ ਨਿਰਗੁਣ ਸੀ ਨਾ ਫਿਰ ਸਰਗੁਣ ਹੋਇਆ ਉਹ ਸਾਹਿਬ ਗੁਣੀ ਤੇ ਦਾਦਾ ਨਾਲ ਜੁੜ ਇਹ ਸਰਗੁਣ ਅਤਨਾ ਗੁਣ ਵਾਲਾ ਸਰਗੁਣ ਨਹੀਂ ਹੈ ਉਹ ਨਿਰਗੁਣ ਸਰਗੁਣ ਦਾ ਨਿਰਗੁਣ ਤੇ ਸਰਗੁਣ ਗਿਆ ਸਾਰੇ ਗੁਣਾ ਸਹਿਤ ਹੋ ਗਿਆ ਫਿਰ ਉਹਨੂੰ ਤ੍ਰੈਗੁਣ ਕਿਹਾ ਹੋਇਆ ਸਰਗੁਣ ਨਹੀਂ ਉਹਨਾਂ ਨੂੰ ਤੈ ਗੁਣ ਬੇਟੇ ਖਾਈਏ ਸਾਰ ਤੀਨ ਆਪੇ ਜਗਤ ਵਿੱਚ ਚੌਥਾ ਤੁਰਿਆ ਚੌਥਾ ਤੁਰਿਆ ਪਦ ਤੇ ਤਾਂ ਜਗਤ ਦੇ ਵਿੱਚ ਵਿਆਪਦੇ ਨੇ ਸਾਰੇ ਗੁਣ ਕਿਹੜੇ ਨੇ ਤੂੰ ਸਾਹਿਬ ਗੁਣੀ ਨੂੰ ਧੰਨ ਫਿਰ ਆ ਸਾਰੇ ਗੁਣ ਗਾਇਨ ਪੈਦਾ ਹੁੰਦਾ ਫਿਰ ਸਰਗੁਣ ਕੀ ਹੈ ਗੁਣ ਤੇ ਸਰਗੁਣ ਇੱਕ ਜਿਹੜਾ ਸਰਗੁਣ ਹੈ ਜਿਹੜਾ ਅੱਧਾ ਹੈ ਜਿੰਨਾ ਜੇ ਦਾੜ ਹੈ ਨਿਰਗੁਣ ਹਮ ਨਿਰਗੁਣ ਯਾਰੇ ਹਮ ਦੋਹ ਰੁਕਿਆ ਚਿੱਤ ਅਰਮਨ ਦੋਹੇ ਬੁੱਧੀ ਤਨੇ ਨਿਰਗੁਣ ਯਾਰੇ ਨੇ ਜਿਹੜਾ ਜਿਹੜਾ ਡੋਟ ਨੇ ਜਦ ਇੱਕ ਹੋ ਗਏ ਤਾਂ ਸਰਗੁਣ ਯਾਰੇ ਮਨ ਚਲਾਏ ਮਨ ਨਹੀਂ ਰਿਹਾ ਬਲਟੇ ਗਿਆ ਮਨ ਮਲੀਨ ਨਹੀਂ ਰਿਹਾ ਜਦ ਮਲੀਨ ਤਾਂ ਛੱਡ ਦਿੱਤੀ ਮਲੀਨ ਤਾਂ ਛੱਡੇ ਬਿਨਾਂ ਟਿਕਦਾ ਨਹੀਂ ਫਿਰ ਸਰਗੁਣ ਥੀਆ ਸਤਗੁਰ ਪਰਚਾ ਨਿਰਗੁਣ ਤੇ ਸਰਗੁਣ ਦੀਆ ਨਿਰਗੁਣ ਪਹਿਲਾਂ ਸੀ ਨਿਰਗੁਣ ਤੇ ਸਤਗੁਰ ਆ ਹਾਂ ਸਰਗੁਣ ਦੀਆ ਸਤਗੁਰ ਸਰਗੁਣ ਦੀ ਸਰਗੁਣ ਹਮ ਨਿਰਗੁਣ ਆ ਰਹੇ ਕੋ ਗੁਣ ਨਹੀਂ ਆਪੇ ਤਰਸ ਪਿਓਈ ਆ ਗੁਣ ਦੇ ਗੁਣਵੰਤਿਆ ਨੂੰ ਜਦ ਗੁਣ ਦਿੱਤੇ ਤਾਂ ਆਪਣੇ ਤਾਂ ਸਰਗੁਣ ਹੋਇਆ ਗੁੜੀ ਨਾ ਦਾਦਰ ਸਤਗੁਰ ਪਰਚੈ ਪਰਮ ਪਦ ਪਾਈਐ ਸਾਚੇ ਸ਼ਬਦ ਸਮਾਏ ਲਿਆ ਸਤਗੁਰ ਪਰਚੈ ਪਰਮ ਪਦ ਪਾਈਐ ਸਤਗੁਰ ਨਾਲ ਪਰਚ ਗਿਆ ਸਤਗੁਰ ਅੰਦਰ ਹੈ ਸਤਗੁਰ ਦੇ ਪਾਣੇ ਚੱਲਦਾ ਹੈ ਫਿਰ ਬਸ ਪਾਣਾ ਮਿੱਠਾ ਲੱਗਦਾ ਫਿਰ ਚੀਜ਼ ਮਿੱਠੀ ਲੱਗਦੀ ਫਰਜੀਅਤ ਸਤਗੁਰ ਦਾ ਪਾਣਾ ਮਿੱਠਾ ਲੱਗਦਾ ਉਹਦੇ ਲਾਵੇ ਲਾਭ ਦੀਦਾ ਦਿਲ ਦੁਗਣੀ ਰਾਜ ਚੌਗਣੀ ਉੱਤੇ ਤਰੱਕੀ ਦਿੰਦੀ ਹੈ ਜਿਆਦਾ ਕਬੀਰ ਨਾਲ ਸਾਂਝ ਕੀਤੀ ਪਹਿਲਾ ਵਪਾਰ ਉਹ ਸੰਸਾਰ ਕੀਤਾ ਬੰਦੇ ਕੀਤਾ ਹੀ ਹਮਾਰਾ ਫਿਰ ਕੇ ਵਪਾਰ ਕੀਤਾ ਜੀ ਕੁਛ ਨਹੀਂ ਮਿਲਿਆ ਉਸ ਵਿੱਚ ਕੋ ਬੜਾ ਲਿਖ ਦਿੱਤਾ ਫਿਰ ਕੀ ਕਹਿੰਦਾ ਪੰਡਤ ਵੀ ਦੇਖੇ ਕੀ ਕਰਦੇ ਨੇ ਵਿਦਿਆ ਪੜਾਉਂਦੇ ਨੇ ਗਿਆਨ ਵੇਚਦੇ ਨੇ ਗਿਆਨ ਇੱਥੇ ਵੀ ਵੇਚਦੇ ਨੇ ਹੁਣ ਕਹਿੰਦਾ ਕੋਈ ਲੜਕਾ ਵੇਚੀ ਲੜਕੀ ਵੇਚੇ ਕੋਈ ਕਹਿੰਦਾ ਕੋਈ ਤਾਂ ਲੜਕਾ ਵੇਚਦਾ ਗਿਆਨ ਵੇਚਦਾ ਆਪਣਾ ਮਨ ਬੁੱਧੀ ਨੇ ਜੋ ਕਮਾਇਆ ਗਿਆਨ ਉਹਦਾ ਲੜਕਾ ਹੀ ਹੈ ਜੋ ਪੜਿਆ ਸਮਝੇ ਮਨਬੁੱਧੀ ਦੇ ਲੈਵਲ ਤੋਂ ਲੜਕਾ ਹੀ ਹੈ ਪਰ ਆ ਜਿਹੜਾ ਗਿਆਨ ਹੈ ਮਨਬੁੱਧੀ ਤੇ ਪਰੇ ਦਾ ਇਹ ਨਹੀਂ ਲੜਕਾ ਹੈ ਸੰਸਾਰੀ ਗਿਆਨ ਹੈ ਜਿਹੜਾ ਦਿਮਾਗ ਤੇ ਲੱਦਿਆ ਹੋਇਆ ਜਿਹੜਾ ਸ਼ਾਸਤਰਾਂ ਦਾ ਗਿਆਨ ਉਹ ਵਿਖਦਾ ਉਹੀ ਬਕਾਉ ਮਾਲ ਤਾਂ ਵਿਖਦਾ ਹੀ ਕੋਈ ਲੜਕਾ ਬੇਚੀ ਲੜਕੀ ਵਿੱਚੇ ਕੋਈ ਲੜਕੀ ਕੀ ਹੈ ਵਿਦਿਆ ਆ ਕੁਝ ਤਾਂ ਸੰਸਾਰ 'ਚ ਹੋ ਰਿਹਾ ਇਹ ਕੁਝ ਕਾਸ਼ੀ 'ਚ ਹੋ ਰਿਹਾ ਕਹਿੰਦਾ ਸਾਝਾ ਕਰੇ ਕਬੀਰ ਸਿੰਘ ਗਿਆਨ ਵਿਦਿਆ ਦੇ ਵਿੱਚ ਹੁੰਦਾ ਹੈ ਵਿਦਿਆ ਉਹ ਚੀਜ਼ ਹੈ ਜਿਹਦੇ ਅੱਖਰੀ ਅੱਖਰੀ ਗਿਆਨ ਲਫ਼ਜ਼ਾਂ ਦੇ ਅਰਥ ਇਹ ਵਿਦਿਆ ਲਫ਼ਜ਼ਾਂ ਦੇ ਅਰਥ ਹੋਣੇ ਉਹ ਤਾਂ ਵਿਦਿਆ ਗਿਆਨ ਹੋਰ ਗੱਲ ਇਹ ਲਫ਼ਜ਼ਾਂ ਦੇ ਅਰਥ ਨਹੀਂ ਹੁੰਦਾ ਇਹ ਲਫ਼ਜ਼ ਦਾ ਕੀ ਅਰਥ ਹੈ ਇਹ ਲਫ਼ਜ਼ ਦਾ ਕੀ ਅਰਥ ਹੈ ਇਹ ਤਾਂ ਵਿਦਿਆ ਦਾ ਵਿਸ਼ਾ ਗਿਆਨ ਕਰਨਾ ਉਹਦੇ ਵਿੱਚ ਹੋਰ ਗੱਲ ਹੈ ਲਫ਼ਜ਼ਾਂ ਦੇ ਅਰਥ ਸਾਰੇ ਆਉਂਦੇ ਹੋਣ ਡਿਕਸ਼ਨਰੀ ਪੜ੍ਹ ਲਵੇ ਰੱਟ ਵੇ ਲਫ਼ਜ਼ਾਂ ਦੇ ਅਰਥ ਕੀ ਕੋਈ ਕਿਤਾਬ ਲਿਖ ਦੂਗਾ ਕਿਤਾਬ ਗਿਆਨ ਨਾਲ ਲਿਖੂਗਾ ਜੇ ਗਿਆਨ ਹੋਵੇ ਵਿਦਿਆ ਨਾਲ ਵੀ ਹੋਵੇ ਫਿਰ ਬੜੀ ਕਿਤਾਬ ਲਿਖ ਸਕਦਾ ਵਿਦਿਆ ਹੋਰ ਚੀਜ਼ ਹੈ ਗਿਆਨ ਹੋਰ ਚੀਜ਼ ਵਿਦਿਆ ਅਭਿਆਸ ਦੀ ਦੇਖੋ ਨਾ ਸੀ ਆਪਾਂ ਪੜ੍ਹਦੇ ਹਾਂ ਵਿਦਿਆ ਫਿਰ ਜੋੜ ਅੱਖਰ ਪੜ੍ਹਦੇ ਹਾਂ ਫਿਰ ਗਾਹਾਂ ਪੜ੍ਹਦੇ ਹਾਂ ਫਿਰ ਗਾਹਾਂ ਪੜ੍ਹਦੇ ਹਾਂ ਫਿਰ ਅੱਖਰਾਂ ਦੇ ਅਰਥ ਦੇਖਦੇ ਹਾਂ ਫਿਰ ਭਾਸ਼ਾ ਦਾ ਗਿਆਨ ਹੁੰਦਾ ਉਹ ਭਾਸ਼ਾ 'ਚ ਫਿਰ ਕੋਈ ਗੱਲ ਲਿਖਦੇ ਆਪਾਂ ਆਪਣੇ ਉਧਰੋਂ ਗਿਆਨ ਭਾਸ਼ਾ ਦੇ ਵਿੱਚ ਗੱਲ ਦੱਸਦੇ ਆ ਕੋਈ ਜਿਹੜੀ ਗੱਲ ਦੱਸਦੇ ਆ ਭਾਸ਼ਾ ਉਸ 'ਚ ਗੱਲ 'ਚ ਗਿਆਨ ਹੁੰਦਾ ਵਿਦਿਆ ਬੋਲਣ ਦੇ ਬੋਲਣ ਦੀ ਉਹ ਬੋਲ ਰਹੇ ਵਿਦਿਆ ਚ ਗਿਆਨ ਵਿੱਚ ਦੇ ਰਹੇ ਹੋ ਗਿਆਨ ਤਾਂ ਤਤ ਤਤ ਵਿਦਿਆ ਵੀ ਹੈ ਇਹ ਜਿਵੇਂ ਨਰੰਜਣ ਲਫ਼ਜ਼ ਹੈ ਨਰੰਜਣ ਲਫ਼ਜ਼ ਦੇ ਅਰਥ ਨਹੀਂ ਹੁੰਦੇ ਵਿਦਿਆ ਦਾ ਵਿਸ਼ਾ ਸਹਿਜ ਵਿਦਿਆ ਦਾ ਲਫ਼ਜ਼ ਸਹਿਜ ਤਤ ਇਹਨਾਂ ਲਫ਼ਜ਼ਾਂ ਦੇ ਕੀ ਅਰਥ ਨੇ ਇਹ ਵਿਦਿਆ ਦਾ ਵਿਸ਼ਾ ਸਤਿਗੁਰ ਪਰਚਾ ਹੈ ਪਰਮ ਪਦ ਪਾਈ ਹੈ ਸਾਚੇ ਸ਼ਬਦ ਸਮਾਇ ਲਿਆ ਸਤਿਗੁਰ ਪਰਚਾ ਹੈ ਪਰਮ ਪਦ ਪਾਈ ਹੈ ਪਰਮ ਪਦ ਪਾਈ ਸਤਿਗੁਰ ਪਰਮ ਪਦ ਪਰਚਾ ਇਹਨਾਂ ਲਫ਼ਜ਼ਾਂ ਦੇ ਅਰਥ ਚਾਹੀਦੇ ਨੇ ਜੇ ਉਹਨਾਂ ਪੜ੍ਹ ਹੋਵੇ ਪਤਾ ਹੀ ਨਾ ਹੋਵੇ ਲਫ਼ਜ਼ਾਂ ਤੇ ਉਹ ਤੇ ਮੂਹਰੇ ਰੱਖਦੀ ਕੀ ਦੱਸੂਗਾ ਵਿਦਿਆ ਦੇ ਬਿਨਾ ਗਿਆਨ ਨਹੀਂ ਲੜਕਾ ਲਿਖੇ ਵਿਦਿਆ ਵਿੱਚ ਔਰ ਲੜਕੀ ਵਿੱਚ ਉਹਦੀ ਹਾਂ ਹਾਂ ਵਿਦਿਆ ਪਹਿਲਾਂ ਪਹਿਲਾਂ ਵਿਦਿਆ ਪੜਾਈ ਜਾਂਦੀ ਹੈ ਫਿਰ ਗ੍ਰੰਥ ਪੜਾਇਆ ਜਾਂਦਾ ਗ੍ਰੰਥ ਕਾ ਦੇ ਗ੍ਰੰਥ ਵਿੱਚ ਗਿਆਨ ਹੈ ਵਿਦਿਆ ਵਿੱਚ ਵਿਦਿਆ ਦੇ ਵਿੱਚ ਲਿਖਿਆ ਹੋਇਆ ਜਿਹੜਾ ਵਿਚਾਰ ਕਰੀਏ ਉਹ ਵਿਚਾਰ ਵਾਲੀ ਗੱਲ ਹੋਰ ਉਹ ਤਤ ਦੀ ਯਾਰੇ ਦੂਈ ਗੱਲ ਵੀ ਅੰਦਰਲੇ ਸਰੀਰ ਦੀ ਵਿਦਿਆ ਹੋਰ ਹੈ ਬ੍ਰਹਮ ਵਿਦਿਆ ਵਿਚਾਰੀ ਹੋਈ ਵਿਦਿਆ ਤਾਂ ਹੈ ਬ੍ਰਹਮ ਵਿਦਿਆ ਬਣਾਉਣ ਨੂੰ ਇਹ ਵਿਦਿਆ ਵਿਚਾਰੀ ਜਾਊਗੀ ਸੰਸਾਰੀ ਵਿਦਿਆ ਬ੍ਰਹਮ ਵਿਦਿਆ ਦੇ ਵਿੱਚ ਫਰਕ ਹੈ ਵਿਚਾਰ ਉੱਥੇ ਜਾ ਪਹਿਲਾਂ ਬੀਏ ਤੱਕ ਬੱਚਾ ਪੜ ਗਿਆ ਫਿਰ ਡਾਕਟਰੀ ਬਣ ਲੱਗਿਆ ਪਹਿਲਾਂ ਉਹਨੇ ਕੀ ਪੜਿਆ ਡਾਕਟਰੀ ਗਿਆਨ ਪਹਿਲਾਂ ਵਿਦਿਆ ਪੜੀ ਹੈ ਪਹਿਲਾਂ ਵਿਦਿਆ ਪੜੀ ਹੈ ਅਨਪੜ੍ਹ ਨੂੰ ਨਹੀਂ ਜਾ ਕੇ ਸਿੱਧਾ ਡਾਕਟਰੀ ਦਾਖਲ ਕਰ ਸਕਦੇ ਉਹ ਉਹਨੇ ਸਮਝਣ ਦੇ ਕਾਬਲ ਹੋਇਆ ਲਫ਼ਜ਼ਾਂ ਨੂੰ ਚਲੋ ਮੈਨੂੰ ਚੁੱਕ ਗਿਆ ਫਿਰ ਤਾਂ ਗਿਆਨ ਹੈ ਉਹ ਡਾਕਟਰੀ ਦਾ ਗਿਆਨ ਹੈ ਵਕਾਲ ਵਕੀਲ ਫਿਰ ਐਲਐਲਬੀ ਕਰਦਾ ਪਹਿਲਾਂ ਬੀਏ ਕਰਦਾ ਫਿਰ ਐਲਐਲਬੀ ਕਰਦਾ ਐਲਐਲਬੀ ਵੱਖਰਾ ਗਿਆਨ ਹੈ ਬੀਏ ਤਾਂ ਕੋਲ ਵਿਦਿਆ ਪੜੀ ਵਿਦਿਆ ਥੱਲੇ ਪੜੀ ਲੈਂਗੁਏਜ ਪੜੀ ਹੈ ਭਾਸ਼ਾ ਪੜੀ ਹੈ ਭਾਸ਼ਾ ਕੋਈ ਲੜਕਾ ਵੇਚੀ ਲੜਕੀ ਵੇਚੇ ਕੋਈ ਸਾਂਝਾ ਕਰੇ ਕਬੀਰ ਸਿੰਘ ਫਰਜ਼ੂ ਬੰਦ ਕਰੇ ਕਹਿੰਦੇ ਕਬੀਰ ਨਾਲ ਸਾਂਝਾ ਕਰੇ ਅੰਤਰਾਤਮਾ ਨਾਲ ਸਾਂਝਾ ਕਰੇ ਉਹ ਤਤ ਗਿਆਨ ਦਾ ਵਪਾਰ ਕਰੇ ਹਰ ਸਿਉ ਬੰਦ ਕਰੇ ਸਤਿਗੁਰੂ ਰਵੇ ਲਵੇ ਕੁਝ ਹਰ ਨੂੰ ਦਵੇ ਹਰ ਸਿਉ ਬੰਦ ਕਰੇ ਇਹ ਹਰ ਸਿਉ ਬਣ ਜਾ ਤਤ ਤੋਂ ਅਵਗਤ ਮਿਲਦਾ ਜੋ ਤੱਤੇ ਅਵਗਤੇ ਸਤਗੁਰ ਪਰਚੇ ਪਰਮ ਪਦ ਪਾਈ ਹੈ ਸਤਗੁਰ ਦਾ ਪਰਚਾ ਹੋਵੇ ਤਾਂ ਪਰਮ ਪਦ ਪਾਈ ਸਤਗੁਰ ਨਾਲ ਵਿਚਾਰ ਕਰਦਾ ਰਹੇ ਅੰਦਰ ਆਪਣੇ ਅੰਦਰ ਜੁੜ ਕੇ ਚਿੱਤਰ ਮਨ ਦੋਏ ਵਿਚਾਰ ਕਰਦੇ ਰਹਿਣ ਸਤਗੁਰ ਕਾਲ ਹੋ ਜਾਂਦਾ ਚਿੱਤ ਜਦ ਸੱਚ ਦਾ ਗਿਆਨ ਇਹਨੂੰ ਹੋ ਜਾਂਦਾ ਸੱਚ ਦੀ ਸਮਝ ਆ ਜਾਂਦੀ ਹੈ ਜਦ ਵਿਦਿਆ ਅਰ ਅਵਿਦਿਆ ਦੀ ਸਮਝ ਆ ਜਾਂਦੀ ਹੈ ਸੰਸਾਰੀ ਵਿਦਿਆ ਅਵਿਦਿਆ ਜਿਹਨੂੰ ਅਸੀਂ ਮਰਨਾ ਕਹਿੰਦੇ ਆ ਮਰਨਾ ਹੈ ਨਹੀਂ ਅਵਿਦਿਆ ਹੈ ਜਿਹਨੂੰ ਘਰ ਕਹਿੰਦੇ ਆ ਘਰ ਹੈ ਨਹੀਂ ਅਵਿਦਿਆ ਹੈ ਜਿਹਨੂੰ ਸਰੀਰ ਨੂੰ ਅਸੀਂ ਸਰੀਰ ਕਹਿੰਦੇ ਆ ਇਹ ਅਵਿਦਿਆ ਨਾਨਕ ਵੇਰ ਸਰੀਰ ਕੋ ਇਕਰਾ ਦਿੱਕਤ ਦਸਵਾਓ ਜੁਗ ਜੁਗ ਫੇਰ ਵਟਾਈ ਹੈ ਗਿਆਨੀ ਬੁੱਝੇ ਤਾਂ ਉਹ ਸਰੀਰ ਕੋਲ ਮਨੁੱਖਾ ਸਰੀਰ ਨਹੀਂ ਹੈ ਸਾਜੁਗ ਦੇ ਵਿੱਚ ਸਤਜੁਗ ਰਸ ਸੰਤੋਖ ਸਾਜੁਗ ਦੇ ਸਰੀਰ ਕਿੱਥੇ ਸੀ ਇਸ ਸਰੀਰ ਦੀ ਗੱਲ ਕਿੱਥੇ ਮੰਨ ਲੈਣੀ ਇੱਥੇ ਵਿਦਿਆ ਵਿਚਾਰ ਦੀ ਗੋ ਉਹ ਬੇਰ ਸਰੀਰ ਕਰਤਾ ਬਾਹਰਲਾ ਸਰੀਰ ਵਿਜੇ ਜੇ ਸਰੀਰ ਬੇਰ ਸਰੀਰ ਬੇਰ ਸਰੀਰ ਦਾ ਮਤਲਬ ਮੇਰਾ ਸਰੀਰ ਮੇਰੇ ਮੇਰੇ ਸਰੀਰ ਦਾ ਸਤਿਗੁਰ ਮੇਰੇ ਸਰੀਰ ਦਾ ਇਕਰਤ ਇਕਰਤ ਵਾ ਨਾਨਕ ਮੇਰੇ ਸਰੀਰ ਨਾਨਕ ਮੇਰੇ ਸਰੀਰ ਨਾਨਕ ਕਹਿੰਦਾ ਮੇਰੇ ਜਿਹੜੇ ਸਰੀਰ ਦਾ ਇੱਕ ਰਾਤ ਹੈ ਇੱਕ ਰਸਵਾ ਹੈ ਰਸਵਾ ਆਕਣ ਵਾਲਾ ਹੁੰਦਾ ਰਾਤ ਜੀ ਨੂੰ ਹੋਕੀ ਦਾ ਹੁੰਦਾ ਜੁਗ ਜੁਗ ਫੇਰ ਵਟਾਈਏ ਜੁਗਾਂ ਜਿਹੜਾ ਸੁਟਾਇਆ ਜਾਂਦਾ ਗਿਆਨੀ ਬੁਝੇ ਤਾਂ ਤੇ ਜੁਗ ਜੁਗ ਰਸਤਾ ਬਟਾਇਆ ਜਾਂਦਾ ਫਿਰ ਆ ਸਰੀਰ ਤਾਂ ਹਰੇ ਜੁਗ ਹੁੰਦਾ ਨਹੀਂ ਫਿਰ ਫਿਰ ਜੀ ਕੌਣ ਹੈ ਉਹ ਰਸ ਕਿਹੜਾ ਉਹ ਸਰੀਰ ਕਿਹੜਾ ਤੇ ਅਸੀਂ ਸਰੀਰ ਦੇ ਹੱਥ ਹੈ ਸਰੀਰ ਕਰ ਲੈ ਸਤਿਯੁਗ ਰਸ ਸੰਤੋਖ ਦਾ ਵੇਰ ਸਰੀਰ ਦਾ ਸਰੀਰ ਤੇ ਸਹਿਯੋਗ ਦੇ ਵੀ ਤਾਂ ਹੁੰਦਾ ਹੀ ਸਹਿਯੋਗ ਦੇ ਵੀ ਸਰੀਰ ਕਿੱਥੇ ਹੁੰਦਾ ਤ੍ਰੇਤੇ ਰੱਖ ਰੱਖ ਜਾਏਗਾ ਤ੍ਰੇਤੇ ਚ ਵੀ ਸਰੀਰ ਨਹੀਂ ਹੁੰਦਾ ਦੁਆਪਰ ਰਾਤ ਤਪੇਗਾ ਦੁਪਹਿਰ ਦੇ ਵਿੱਚ ਆ ਕੇ ਸਰੀਰ ਬਿਲਡ ਹੁੰਦਾ ਉੱਥੇ ਤਪਾ ਹੈ ਮੁਰਦ ਤਪ ਕਰਤੇ ਸਾਥ ਸਾਥ ਸੁਭਰਤ ਪ੍ਰਭ ਰਹਤੇ ਕਾਜੂ ਰਾਤ ਅਗਨ ਕਾਜੂ ਰਾਤ ਅਗਨ ਕੂੜ ਅਗਰੇ ਸਵਾ ਕੂੜ ਅਗਰੇ ਸਵਾ ਬਰ ਦੇ ਵਿੱਚ ਕੀ ਹੈ ਕ੍ਰੋਧ ਪ੍ਰਧਾਨ ਹੈ ਕੂੜ ਬੋਲਦਾ ਕੂੜ ਛੋਰਾ ਮੁੱਠਾ ਬੋਲਦਾ ਆਦਾ ਮੁੱਠਾ ਹੈ ਮਰਦਾਰ ਤਾਂ ਸਰੀਰ ਤਾਂ ਛੁਰਾ ਕੂੜ ਦਾ ਮੁੱਠਾ ਮੁੱਠੇ ਨੂੰ ਸਭ ਕੁਝ ਮੰਨੀ ਜਾਂਦੇ ਨੇ ਉਹ ਸਰੀਰ ਦਾ ਹੱਥ ਹੈ ਦਸਤਾ ਮੁੱਠਾ ਕੂੜ ਛੁਰਾ ਛੁਰਾ ਦਾ ਮਨ ਆਪੇ ਜੋ ਕਲਪਨਾ ਕਰਦਾ ਹੈ ਕੋਈ ਤੇ ਸੁਰਾ ਕਲ ਕਰਤੀ कल्पना ਕਲਪਨਾ तो ਤੇ ਸੁਰਾ ना ਬੰਦੀ ਸੋਚੇ ਸੁਰਾ ਹੈ ਕੂੜ ਸੁਰਾ ਉੱਠਾ ਬਣਦਾ ਸਰੀਰ ਦਾ ਦਸਤਾ ਹੀ ਦਸਤਾ ਉੱਠਾ ਹਣ ਨਾਲ ਹੁੰਦਾ ਇਹਦਾ ਸਤਗੁਰ ਪਰਚੇ ਪਰਮ ਪਦ ਪਾਈਐ ਸਤਗੁਰ ਪਰਚੇ ਪਰਮ ਪਦ ਪਾਈਐ ਸੱਚੇ ਸ਼ਬਦ ਸਮਾਇ ਲਿਆ ਸੱਚੇ ਸ਼ਬਦ ਸਮਾਇ ਲਿਆ ਸਤਗੁਰ ਨਾਲ ਪਰਜੀਵੇ ਪਾਈ ਦਾ ਪਾ ਲਈਦਾ ਇੱਕੇ ਇਹਦਾ ਉੱਚਾ ਕੋਈ ਪਦ ਨਹੀਂ ਪਰਮਪਦ ਤੋਂ ਉੱਚਾ ਕੋਈ ਪਦ ਨਹੀਂ ਪਦ ਹੈ ਪੈ ਪਦ ਅਪੈ ਪਦ ਪੈ ਪਦ ਭਾਈ ਹੈ ਇੱਕੇ ਕੋ ਸੱਚ ਇੱਕਾ ਜਾਣਾ ਹੋਮੇ ਦੂਜਾ ਦੂਜਾ ਪਰਮਪਦ ਪਾਈ ਹੈ ਸੱਚੇ ਸ਼ਬਦ ਸਮਾਇ ਲਿਆ ਸੱਚੇ ਸ਼ਬਦ ਸਮਾਇ ਲਿਆ ਉਸ ਵੇਲੇ ਸੱਚ ਸ਼ਬਦ ਸਮਾਇਆ ਹੋਇਆ ਹੈ ਸੱਚ ਸ਼ਬਦ ਕੀ ਹੁਕਮ ਦੇ ਵਿੱਚ ਸਮਾਇਆ ਹੈ ਸੱਚ ਸ਼ਬਦ ਦਾ ਮਤਲਬ ਹੁਕਮ ਵਿੱਚ ਸਮਾਇਆ ਹੈ ਇੱਕੇ ਗੁਰ ਸ਼ਬਦ ਸਮਾਵਾ ਅਵਰ ਨੂੰ ਜਾਣਨਾ ਕੋਈ ਜਿਹੜਾ ਗੋਰਾ ਹੈ ਅੰਦਰ ਅੰਤਰਾਤਮ ਉਹ ਗੁਰ ਹੈ ਉਹ ਸ਼ਬਦ ਵਿੱਚ ਸਮਾਉਂਦਾ ਮਨ ਨਹੀਂ ਸਮਾਉਂਦਾ ਸ਼ਬਦ ਵਿੱਚ ਮਨ ਗੁਰ ਚ ਸਮਾਉਂਦਾ ਗੁਰ ਇੱਕ ਹੁੰਦਾ ਇੱਕ ਹੋ ਕੇ ਸ਼ਬਦ ਵਿੱਚ ਸਮਾਉਂਦਾ ਇੱਕ ਹੋ ਕੇ ਸ਼ਬਦ ਵਿੱਚ ਸਮਾਇਆ ਜਾਂਦਾ ਹੈ ਅੱਧਾ ਅੱਧਾ ਨਹੀਂ ਸਮਾ ਸਕਦਾ ਸ਼ਬਦ ਚ ਬਸ ਆਹੀ ਭੇਦ ਹੈ ਗੁਰ ਸ਼ਬਦ ਸਮਾਉਂਦਾ ਤੇ ਕਿਹਾ ਮਨ ਕਿੱਥੇ ਗਿਆ ਮਨ ਤਾਂ ਗੁਰਦਾ ਹੀ ਮਨ ਹੈ ਗੁਰਦਾ ਮਨ ਮੰਨਦਾ ਹੁਣ ਸਮੂਲ ਨੂੰ ਸ਼ਬਦ ਦੇ ਵਿੱਚ ਪਹਿਲਾਂ ਮੰਨਦਾ ਨਹੀਂ ਸੀ ਸੋਚ ਪਹਿਲਾ ਸ਼ਬਦ ਕੌੜਾ ਲੱਗਣ ਲੱਗ ਗਿਆ ਸੀ ਨਾਮ ਕੌੜਾ ਲੱਗਣ ਲੱਗ ਗਿਆ ਸੀ ਆਪਣੀ ਮਰਜ਼ੀ ਪੈਦਾ ਹੋ ਗਈ ਸੀ ਹੁਣ ਮਨ ਨੇ ਮਰਜ਼ੀ ਤਿਆਗਤੀ ਗੁਰ ਕੇ ਭਾਣੇ ਫੇਰ ਚੱਲਣ ਲੱਗ ਗਿਆ ਪਹਿਲਾਂ ਗੁਰ ਨਾਲੇ ਸਤਗੁਰ ਨਾਲੇ ਟਕਰਾਅ ਹੋ ਗਿਆ ਸੀ ਮਰਜ਼ੀ ਦੋ ਹੋ ਗਈ ਸੀ ਉਤਰੇ ਡੌਰੂ ਵੱਜ ਪਿਆ ਸੀ ਕਲ ਨਾਰਦ ਡੌਰੂ ਬਾਇਆ ਕਲਪਣਾ ਦਾ ਡੌਰੂ ਭੱਜ ਗਿਆ ਅੰਦਰ ਪਰ ਵੱਜ ਗਿਆ ਇੱਕ ਵਾਰ ਫਿਰ ਬੰਦ ਨਹੀਂ ਹੁੰਦਾ ਡੌਰੂ ਡੌਰੂ ਸ਼ਿਵਜੀ ਦਾ ਬੰਦ ਕਰਦੇ ਹੋਵੇ ਸ਼ਿਵਜੀ ਵੀ ਸਮਾਧੀ ਲਾਉਂਦਾ ਐ ਸ਼ਿਵਜੀ ਦੇ ਚੇਲੇ ਨਾ ਡੌਰੂ ਵੀ ਬੰਦ ਹੁੰਦਾ ਨਾ ਡੌਰੂ ਵੀ ਬੰਦ ਕਰਦੇ ਨੇ ਸਮਾਧੀ ਚੋਰ ਕੋਈ ਨਹੀਂ ਕਰਦੇ ਇਹ ਸਮਾ ਡੌਰੂ ਰੱਖਦੇ ਨੇ ਵੀ ਵਜਾਉਣ ਇਹਨਾਂ ਨੂੰ ਪਤਾ ਨਹੀਂ ਡੌਰੂ ਕੀ ਹੁੰਦਾ ਦੋ ਲਫ਼ਜ਼ ਕਹੇ ਦੇ ਦਸ ਪ੍ਰਾਂਤ ਵਿੱਚ दौलवर खड्डा खड्डा प्रथमे ਖੱਡਾ ਸਾਜ ਕੇ ਦੌੜੂ ਵੀ ਇਹ ਦੋ ਹੁਕਮ ਨੇ ਜਿਹੜੇ ਆਪਣਾ ਪਾਣਾ ਗੁਰਕਾ ਪਾਣਾ ਹੀ ਦੌੜੂ ਖੰਡੇ ਦੀਆਂ ਵੀ ਦੋ ਧਾਰਾਂ ਨੇ ਸੱਚ ਕੀ ਕਰਤੀ ਔਰ ਗਲਤ ਕਰਤੀ ਦੌੜੂ ਜੀ ਵੀ ਦੋਏ ਨੇ ਸੱਚ ਕੀ ਕਰਤੀ ਗਲਤ ਕਰਤੀ ਦੋ ਲਫ਼ਜ਼ ਨਵੇਂ ਵਰਤੇ ਨੇ ਦੋਏ ਐਸੇ ਜਾਇਰ ਵਿਦਵਾਨ ਨੂੰ ਪਤਾ ਹੀ ਨਹੀਂ ਗੱਲ ਕੀ ਧਾਗਾ ਪ੍ਰਤਮੇ ਖੱਡਾ ਸਾਜ ਕੇ ਜੋ ਸੱਚਾ ਪਾਇਆ ਖੱਡਾ ਕੀ ਹੈ ਅਪਲ ਅੱਲੋ ਨੂਰ ਪਾਇਆ ਖੱਡਾ ਨੂਰ ਹੈ ਖੰਡ ਉਹਦਾ ਹਿੱਸਾ ਟੁਕੜਾ ਅਣਸ ਉਹ ਸਾਜਿਆ ਦੋ ਸਟੈਂਡ ਕਰਕੇ ਫਿਰ ਸੰਸਾਰ ਪੈਦਾ ਕੀਤਾ ਪਾਪਪੁਰ ਦੋ ਭਾਈ ਪੈਦਾ ਕੀਤੇ ਨਾ ਉਹ ਜਿਹੜਾ ਕਹਿੰਦਾ ਮੈਂ ਸੰਸਾਰ ਦੇ ਵਿੱਚ ਲਿਪਤ ਹੋਣਾ ਨਹੀਂ ਪਾਪ ਕਹਿੰਦਾ ਮੈਂ ਲਿਪਤ ਹੋ ਜਾਣਾ ਇੱਕ ਕਹਾਣੀ 'ਚ ਵੜ ਗਿਆ ਕਹਿੰਦਾ ਵੀ ਆਪਾਂ ਰਾਤ ਲਵੇੜੇ ਨਹੀਂ ਇੱਕ ਪਰੇ ਖੜਾ ਇੱਕ ਮਾਇਆ 'ਚ ਲਿਪਤ ਹੋ ਗਿਆ ਇੱਕੇ ਕੋ ਸੱਚ ਇੱਕਾ ਜਾਣਾ ਹੈ ਹਉਮੈ ਦੂਜਾ ਦੂਰ ਕੀਆ ਇੱਕੇ ਕੋ ਸੱਚ ਇੱਕਾ ਜਾਣਾ ਇੱਕਾ ਕੀ ਹੁੰਦਾ ਇੱਕਤਾ ਕੀ ਹੁੰਦੀ ਹੈ ਸੱਚੇ ਕਾ ਜਾਣਾ ਜਦ ਮਨ ਔਰ ਚਿੱਤ ਦੀ ਏਕਤਾ ਹੋ ਜਾਂਦੀ ਹੈ ਨਾ ਫਿਰ ਇਹਨੂੰ ਪਤਾ ਲੱਗਦਾ ਇੱਕ ਕੀ ਹੁੰਦਾ ਹੈ ਉਸੇ ਇੱਕ ਦੀ ਗੱਲ ਹੈ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਆਪੇ ਹੋ ਜਾਂਦਾ ਇੱਕ ਇੱਕ ਉਹ ਨੂੰ ਜਿਹਦੇ ਅੰਦਰ ਇੱਕ ਹੈ ਜਿਹਦੇ ਅੰਦਰ ਡੁੱਬਦਾ ਨਹੀਂ ਹੈ ਦੁਬਦਾ ਨਹੀਂ ਤਾਂ ਰੋਗ ਨਹੀਂ ਵਿਆਪਦਾ ਦੁਬਦਾ ਵਿਆਪਦਾ ਰੋਗ ਇੱਕ ਇੱਕ ਸੱਚ ਇੱਕ ਜਦ ਇੱਕ ਤਾਂ ਰੋਗ ਸੋਗ ਸਭ ਮਿਟ ਗਏ ਤੇ ਨਵਾਂ ਰੋਆ ਇੱਕਾ ਹੋ ਗਿਆ ਰੋਗ ਸੋਗ ਮਿਟ ਗਏ ਪੜਾਈ ਖਤਮ ਇੱਕ ਕੋ ਸੱਚ ਕਾ ਜਾਣ ਇੱਕਾ ਜਦ ਹੋਇਆ ਨਾ ਕੋ ਸੱਚ ਏਕਾ ਜਾਣ ਇਹ ਹਮੇਸ਼ਾ ਲਈ ਇੱਕਾ ਹੋਇਆ ਹੁਣ ਸੱਚ ਇੱਕਾ ਕੀ ਹੈ ਹਮੇਸ਼ਾ ਲਈ ਇੱਕਾ ਨਾ ਟੁੱਟਣ ਵਾਲਾ ਇੱਕਾ ਅਖੰਡ ਇੱਕਾ ਇਹ ਆਪਣੀ ਮਰਜ਼ੀ ਨਾਲ ਭਾਵੇਂ ਤੋੜੋ ਤੇ ਕੋਈ ਨਹੀਂ ਤੋੜ ਸਕਦਾ ਕੋਈ ਨਹੀਂ ਇਹਦੇ ਇੱਕ ਨੂੰ ਭੰਗ ਕਰ ਸਕਦਾ ਇਹਦੇ ਇੱਕ ਨੂੰ ਕੋਈ ਖਤਰਾ ਨਹੀਂ ਇਹਨੂੰ ਆਪਣੇ ਆਪ ਤੋਂ ਹੀ ਖਤਰਾ ਸੀ ਮੈਂ ਕਹਾਂ ਤੋੜ ਮੈਂ ਦੂਜਾ ਦੂਰ ਕੀਆ ਮੈਂ ਦੂਜਾ ਦੂਰ ਕੀਆ ਦੂਜਾ ਤਾਂ ਤੋੜਨ ਵਾਲਾ ਦੂਜਾ ਤੋੜਨ ਵਾਲਾ ਸਵਾਇ ਦੂਰ ਕਰਤਾ ਮੈਂ ਤੋੜਦੀ ਸੀ ਇੱਕ ਦੂਜਾ ਮਨ ਸੀ ਖੋਬੇ ਨਾਲ ਮਨ ਜੁੜ ਜਾਂਦਾ ਤਾਂ ਇੱਕਾ ਤੋੜ ਲੈਂਦੇ ਸੀ ਮਨ ਵੀ ਦੂਰ ਕਰਤਾ ਮਨ ਤੋਂ ਹੋਵੇ ਦੂਜਾ ਜਿਹੜਾ ਮਨ ਹੈ ਨਾ ਉਹ ਤਾਂ ਹੋਵੇ ਨਾਲ ਮਨ ਨੂੰ ਅੱਡ ਅੱਡ ਕਰਤਾ ਉਹ ਵੀ ਛਡਾਤੀ ਉਹ ਹੋਵੇ ਦੂਜਾ ਦੂਰ ਕੀਤਾ ਦੂਰ ਸੋ ਜੋਗੀ ਗੁਰ ਸ਼ਬਦ ਪਛਾਣੈ ਸੋ ਜੋਗੀ ਗੁਰ ਸ਼ਬਦ ਪਛਾਣੈ ਜੋਗੀ ਉਹ ਹੈ ਜਿਹਨੂੰ ਗੁਰਬਾਣੀ ਦੀ ਸਮਝ ਆ ਗਈ ਪਛਾਣ ਲਿਆ ਇਹਦੇ ਚ ਬੁੱਝ ਲਿਆ ਕੀ ਲਿਖਾਇਆ ਉਹ ਜੋਗੀ ਹੈ ਅੰਤਰ ਕਮਲ ਪ੍ਰਗਾਸ ਸੀ ਅੰਤਰ ਕਮਲ ਪ੍ਰਗਾਸ ਸੀ ਉਹਦੇ ਅੰਦਰ ਹਿਰਦਾ ਕਮਲ ਖੜ ਜਾਂਦਾ ਹੈ ਉਹ ਕੀ ਹੈ ਨਾਨਕ ਭਗਤਾਂ ਸਦਾ ਵਿਵਾਸ ਸੁਣਿਆ ਦੁੱਖ ਪਾਪ ਦਾ ਉਹਦੇ ਅੰਦਰੋਂ ਦੁੱਖ ਪਾਪ ਦਾ ਨਾਸ ਹੋ ਜਾਂਦਾ ਜੀਵਤ ਮਰੈ ਤਾਂ ਸਭ ਕੁਝ ਸੂਝੈ ਇਸ ਤਰੀਕੇ ਨਾਲ ਜਿਹੜਾ ਜਿਉਂਦਾ ਮਰਦਾ ਇਹ ਇਸ ਤਰੀਕੇ ਨਾਲ ਜਿਹੜਾ ਕਮਲ ਵਿਗਾਸ ਹੋਇਆ ਜਿਉਂਦਾ ਮਰਿਆ ਹੋਇਆ ਹੁੰਦਾ ਇਸ ਅਵਸਥਾ ਵਿੱਚ ਜੀਵ ਜਿਉਂਦਾ ਮਰਿਆ ਹੋਇਆ ਹੀ ਹੁੰਦਾ ਜਿਹਦਾ ਹਿਰਦਾ ਖੜਿਆ ਹੋਇਆ ਨਾ ਉਹਦਾ ਮਨ ਮਰਿਆ ਹੋਇਆ ਮਨ ਹੀ ਹਿਰਦਾ ਖੜਨ ਦਿੰਦਾ ਕਦੇ ਵੀ ਅੱਗ ਜਾਲੇ ਰੱਖਦਾ ਨਾ ਉੱਥੇ ਜੇ ਹੁਣ ਚੁੱਲਾ ਹੈ ਉੱਥੇ ਉਹ ਕੰਮ ਬੁਝਾਏ ਰਹੂ ਜਾਂ ਉਹਨੇ ਚੁੱਲਾ ਬੁਝਾਉਣਾ ਹੀ ਸਾਰਾ ਜੀਵ ਤਾਂ ਮਰਿਆ ਤਾਂ ਸਭ ਕੁਝ ਜਿਹੜੇ ਜਿਹਦੇ ਚੁੱਲਾ ਬੁਝਾਉਣਾ ਹੀ ਨਹੀਂ ਹੈ ਅੰਦਰ ਉੱਥੇ ਕਬਰ ਖੜਿਆ ਰਹੂ ਜੀਵਤ ਮਰੇ ਤਾਂ ਸਭ ਕੁਝ ਸੁਝਿਆ ਜੀਵਤ ਮਰੇ ਤਾਂ ਸਭ ਕੁਝ ਸੁਝੇ ਸਾਰੀ ਸੁਝੀ ਹੋ ਜਾਂਦੀ ਅੰਤਰ ਜਾਣੇ ਦੇਖੋ ਸੂਝਿਆ ਹੈ ਇਹ ਸੋਝੀ ਆਪੇ ਆਉਂਦੀ ਹੈ ਕੋਈ ਦੱਸਦਾ ਨਹੀਂ ਹੈ ਜੀਵ ਨੂੰ ਮਰਦ ਨੂੰ ਸੂਝਿਆ ਸੋਝੀ ਇਥੋਂ ਹੀ ਫੇਰ ਕਹਿੰਦੇ ਸੋਝਦਾ ਸਭ ਕੁਝ ਫੇਰ ਸਮਝ ਆਉਂਦੀ ਹੈ ਸਾਰੀ ਉਹ ਜੀਵ ਤੋਂ ਮਰੇ ਤੇ ਪਹਿਲਾਂ ਨਹੀਂ ਸੋਝੀ ਆਉਂਦੀ ਇਹਦਾ ਨਾਲ ਤੁਸੀਂ ਜੀਵ ਤੋਂ ਮਰੇ ਨਹੀਂ ਹੋਏ ਤੋਤੇ ਸਮਾਧੀ ਥੋੜੀ ਲੱਗੀ ਨਹੀਂ ਜਿਹਦੀ ਸਮਾਧੀ ਲੱਗੀ ਜੀਵ ਤੋਂ ਮਰ ਗਿਆ ਇੱਕ ਸਕਿੰਟ ਵਾਸਤੇ ਵੀ ਦੀ ਤੁਹਾਡੀ ਲਈ ਜੋਗੀ ਅੰਤਰ ਜਾਣੇ ਸਰਬ ਦੇ ਅੰਤਰ ਜਾਣੇ ਸਰਬ ਦੇ ਅੰਤਰ ਉਹ ਆਪਣੇ ਉੱਧਰ ਅੰਦਰੋਂ ਟੋਟਲ ਦਇਆ ਕੀ ਹੁੰਦੀ ਹੈ ਦਇਆ ਕਿਹਨੂੰ ਕਹਿੰਦੇ ਨੇ 84 ਲੱਖ ਜੂਦ ਦੀ ਦਇਆ ਜਾਣ ਲੈਂਦਾ ਆਦਮੀ ਦੀ ਦਇਆ ਤੱਕ ਪਾਸੇ ਰਹੀ ਜਿੰਨੀ ਸ੍ਰਿਸ਼ਟੀ ਹੈ ਕਿਹਨੂੰ ਕੀ ਚਾਹੀਦਾ ਕਿਹਨੂੰ ਕੀ ਚਾਹੀਦਾ ਕਿਹਨੂੰ ਕੀ ਦੇਣਾ ਹੈ ਕਿਹਨੂੰ ਕੀ ਦੇਣਾ ਕਿਹਨੂੰ ਕੀ ਲੋੜ ਹੈ ਕਿਹਨੂੰ ਕੀ ਲੋੜ ਹੈ ਆਤਮਾ ਦੇ ਲੈਵਲ ਸਰੀਰ ਦੇ ਲੈਵਲ ਉਹ ਸਾਰੀ ਸਮਝ ਲੈਂਦਾ ਇਹਦਾ ਨੂੰ ਦਇਆ ਦਾ ਵੀ ਪਤਾ ਕੀ ਹੈ ਦਇਆ ਵੀ ਆਪਣੀ ਆਪਣੀ ਇਹਨਾਂ ਨਹੀਂ ਇਹ ਤਾਂ ਕਿਸੇ ਨੂੰ ਜੇਲ੍ਹ ਚੋਂ ਬਾਹਰ ਕੱਢ ਦਈਏ ਤਾਂ ਵੀ ਕਹਿੰਦੇ ਨੇ ਪਾਪ ਕਰਤਾ 10 ਸਾਲ ਦੀ ਕਹਿੰਦਾ ਜੇ ਸਾਲ ਦੀ ਮਾਫ ਕਰਕੇ ਸਾਲ ਪਹਿਲਾਂ ਛੱਡ ਦਈਏ ਤਾਂ ਕਹਿੰਦੇ ਨੇ ਪਾਪ ਹੈ ਇਹਨਾਂ ਨੂੰ ਕੀ ਪਤਾ ਵੀ ਪਾਪ ਹੈ ਭੁੱਲ ਹੈ ਕਿਉਂਕਿ ਜਿਹੇ ਦੀ ਬੁੱਧੀ ਜਿਹਦੀ ਬੁੱਧੀ ਉਹ ਜਲਦੀ ਸੋਚ ਇਸ ਕਰਕੇ ਪੁੱਤ ਪਾਪ ਦੀ ਸੋਚ ਹੈ ਛੋਟੀ ਬੁੱਧੀ ਚ ਹੋਈ ਹੋਈ ਬਾਂਸ ਨਾ ਖਾਣ ਖਾਣ ਦੀ ਸੋਚ ਹੈ ਉਹ ਛੋਟੀ ਬੁੱਧੀ ਚ ਹੋਈ ਹੋਈ ਹੈ ਗੁਰਬਾਣੀ ਕਹਿੰਦੀ ਆਪਾਂ ਨੂੰ ਪਾਪ ਹਮਰੇ ਬਸ ਨਹੀਂ ਸਾਡੇ ਬਸੇ ਨਹੀਂ ਪੁੱਤ ਪਾਪ ਨਾਨਕ ਤਾਕੋ ਮਿਲੇ ਵਡਾਈ ਆਪ ਪਛਾਣੈ ਸਰਬ ਜੀਆਂ ਨਾਨਕ ਤਾਕੋ ਮਿਲੇ ਵਡਾਈ ਵਡਾਈ ਉਹਨੂੰ ਮਿਲਦੀ ਹੈ ਸੰਸਾਰ ਦੇ ਵਿੱਚੋਂ ਸੰਸਾਰ 'ਚ ਵਡਿਆਈ ਉਹਨੂੰ ਮਿਲਦੀ ਹੈ ਸੰਸਾਰ 'ਚ ਉਹ ਵੱਡਾ ਹੁੰਦੇ ਨੇ ਸੱਚਖੰਡ ਜਿਹੜੀ ਬੁੱਲੇ ਜਾਂਦਾ ਸੰਸਾਰ ਨੂੰ ਸੇਧ ਜਿਹੜਾ ਦਿੰਦਾ ਹੈ ਉਹਨੂੰ ਸੰਸਾਰ ਚੋਂ ਹੈ ਆਪ ਪਛਾਣੇ ਸਰਬ ਜੀ ਜਿਹੜਾ ਆਪਣਾ ਆਪਾ ਪਛਾਣੋ ਔਰ ਆਪਣਾ ਆਪਾ ਹੀ ਸਾਰੇ ਜੀਵ ਦੇ ਵਿੱਚ ਜੋ ਮੇਰੇ ਚਾਹ ਸਭ ਦੇ ਵਿੱਚ ਆਪ ਪਛਾਣੇ ਸਭ ਜੀ ਜਿਹੜੀ ਗੱਲ ਦੀ ਮੈਨੂੰ ਤਕਲੀਫ ਹੈ ਉਹਦੀ ਹਰੇਕ ਨੂੰ ਤਕਲੀਫ ਜਿਉ ਜਿਹਾ ਮੈਂ ਚਾਹਣਾ ਮੇਰੇ ਨਾਲ ਵਿਹਾਰ ਹੋ ਕਰਨ ਸਾਰੇ ਮੈਨੂੰ ਹੋਏਗਾ ਵਿਹਾਰ ਸਾਰਿਆਂ ਨੂੰ ਕਰਨਾ ਚਾਹੀਦਾ ਆਪਣਾ ਆਪਾ ਸਾਰਿਆਂ ਨੂੰ ਪਛਾਣੇ ਦੂਜੇ ਦੀ ਤਕਲੀਫ ਨੂੰ ਆਪਣੀ ਤਕਲੀਫ ਮੰਨੇ ਫਿਰ ਉਹ ਦੂਜੇ ਨੂੰ ਤਕਲੀਫ ਦੇ ਨਹੀਂ ਸਕਦਾ ਉਹਦੀ ਸਮੱਸਿਆ ਜਿਹੜੀ ਉਹ ਸਮਝੇ ਪਰ ਸਮੱਸਿਆ ਜੀ ਦੇ ਲੈਵਲ ਤੇ ਸਮਝੇ ਜਾਤ ਲੈਵਲ ਤੇ ਜਾਤ ਦੇ ਲੈਵਲ ਤੇ ਸਮੱਸਿਆ ਖੜੀਆਂ ਵੀ ਪਰਮੇਸ਼ਰ ਨੇ ਕੀਤੀਆਂ ਹੱਲ ਵੀ ਉਹਨੇ ਕਰ ਕਰਨੀ ਖੜੀਆਂ ਵੀ ਉਹਨੇ ਕੀਤੀਆਂ ਜਿਹਨੂੰ ਦੁੱਖ ਦਿੱਤਾ ਉਹਨੇ ਦੱਸਿਆ ਜਿਹਨੂੰ ਸੁੱਖ ਦਿੱਤਾ ਉਹਨੇ ਦੱਸਿਆ ਅਸੀਂ ਸੰਸਾਰੀ ਦੁੱਖ ਸੁੱਖ ਜਹਸਤਾ ਕੀ ਕਰਾਂਗੇ ਬਿਲਕੁਲ ਬੇਵਕੂਫੀ ਹਾਂ ਜੇ ਅੰਦਰੋਂ ਸਾਡੇ ਪ੍ਰੇਰਣਾ ਕਰਕੇ ਕਰਾਉਂਦੇ ਫਿਰ ਕਰੋ ਪਰ ਇਹਨੂੰ ਅਸੀਂ ਆਪਣਾ ਠੇਕਾ ਨਹੀਂ ਲੈ ਸਕਦੇ ਉਹ ਚਲਾ ਜਾਂਦਾ ਰਾਹ ਦੇ ਵਿੱਚ ਕੋਈ ਕਿਸੇ ਨੇ ਗਿਰ ਪਿਆ ਐਕਸੀਡੈਂਟ ਹੋ ਗਿਆ ਉਹ ਚੱਕ ਕੇ ਲੈ ਗਏ ਕੁਝ ਪੈਸੇ ਵੀ ਖਰਚ ਕਰਤੇ ਆਪਣਾ ਚਲੋ ਕੰਮ ਵੀ ਖਰਾਬ ਹੋ ਗਿਆ ਉਹ ਗੱਲ ਅਲੱਗ ਹੈ ਪ੍ਰੇਰਣਾ ਦੇ ਕੀ ਕਰਉਂਦੇ ਪਰ ਜਿਹੜੀ ਦਇਆ ਜੀ ਦੇ ਜੇ ਆਤਮਾ ਦੇ ਲੈਵਲ ਤੇ ਉਹ ਵੀ ਫਸਿਆ ਹੋਇਆ ਹੈ ਅਸਲ ਦੇ ਵਿੱਚ ਦਇਆ ਜਾਣੇ ਜੀ ਕੀ ਕੁਝ ਪਰਮਾਤਮਾ ਪਰ ਜਾਣੇ ਕਿਵੇਂ ਜੀ ਕੀ ਦਇਆ ਐਸ ਅਵਸਥਾ 'ਚ ਜੀ ਕੇ ਦਿਆ ਚਾਂਸ ਹੈ ਆਪੇ ਜਾਣੇ ਜੀ ਸਭ ਜੀ ਸਾਰੇ ਜੀਵਾਂ ਨੂੰ ਸਮਝ ਲੈ ਸਾਰੇ ਜੀਵਾਂ ਨੂੰ ਹੁਕਮ ਸਮਝਦਾ ਜਿਹੜਾ ਹੁਕਮ ਸਾਰੇ ਜੀਵਾਂ ਨੂੰ ਦਿਆ ਕਰਦਾ ਹੈ ਹੁਕਮ ਦੇ ਰਿਹਾ ਹੁਕਮ ਨਾਲ ਜੁੜੇ ਤੇ ਬਾਅਦ ਹੀ ਸਾਰੀ ਗੱਲ ਦੀ ਸਮਝ ਆਉਂਦੀ ਹੈ ਸਾਰੀ ਰਾਜਾ ਰਾਮ ਦੀ ਜਿਹੜੀ ਕਹਾਣੀ ਹੈ ਹੁਕਮ ਨਾਲ ਜੁੜੇ ਤੇ ਬਿਨਾਂ ਸਮਝ ਆਉਂਦੀ ਹੋਈ ਨਹੀਂ ਸੀ ਉਦੋਂ ਪਹਿਲਾਂ ਪਹਿਲਾਂ ਆਦਮੀ ਦੀ ਆਪਣੀ ਬੁੱਧੀ ਦੇ ਜਿਹੜੇ ਕਿਆਸ ਰਾਈ ਹੋਦੇ ਆਪਣੀ ਆਪਣੀ ਮਰਜ਼ੀ ਦੀ ਗੱਲਾਂ ਦੇ ਆਪਾ ਆਪਣੀ ਬੁੱਧ ਹੈ ਜੇਤੀ ਤੋਂ ਭਿੰਨ ਭਿੰਨ ਤੋਂ ਜੇਤੀ ਇਹ ਕਰਕੇ ਪਿੰਡ ਪਿੰਡ ਰਹਿਣ ਦੇ ਜਿਹੜੇ ਚ ਅਸੀਂ ਆਪਣੀ ਬੁੱਧੀ ਦੇ ਲੈਵਲ ਤੇ ਸੋਚਦੇ ਹਾਂ ਜਦੋਂ ਹੁਕਮ ਨਾਲ ਜੁੜ ਕੇ ਜਿਹੜੇ ਸੋਚਦੇ ਨੇ ਉਹਨਾਂ ਦੀ ਕੋਈ ਹੁੰਦੀ ਸਾਰੇ ਹੁਕਮ ਨਾਲ ਜੁੜੇ ਹੋਏ ਕਰਕੇ ਇੱਕ ਰਹਿ ਇਹਨਾਂ ਦੀ ਹੁਕਮ ਦੇ ਕੇ ਕਰੈ ਹੋਣੀ ਸੱਚ ਦੇ ਕੇ ਕਰੈ ਹੋਣੀ ਜਿਹੜੇ ਸੱਚ ਤੇ ਨਹੀਂ ਆ ਜਾਂਦੇ ਸਚਿਆਰੇ ਨਹੀਂ ਹੋ ਜਾਂਦੇ ਮਨ ਦਾ ਸਚਿਆਰਾ ਹੈ ਨਹੀਂ ਇਕਰਾ ਕਰ ਇਕਰਾ ਨਹੀਂ ਹੋ ਸਚਿਆਰੇ ਦੇ ਬਾਹਰ ਇਕਰਾ ਹੋ ਉੱਥੇ ਤੱਕ ਆਪਣੀ ਆਪਣੀ ਦਇਆ ਆਪਣਾ ਆਪਣਾ ਦ੍ਰਿਸ਼ਟੀਕੋਣ ਕੋਈ ਕਹਿੰਦਾ ਨੂੰ ਫਕੀਰ ਨੂੰ ਕੋ ਦੇਣਾ ਚਾਹੀਦਾ ਕੋਈ ਕਹਦਾ ਤਾਂ ਜੀ ਵਿਗੜਦੇ ਨੇ ਇਹਨੂੰ ਵਿਗਾੜਨ ਪੈਸੇ ਦੇ ਕੇ ਕਿ ਪਹਿਲੇ ਆਤ ਪੈਂਦੀ ਹੈ ਇਹਦੀ ਆਤ ਵਿਗੜਦੀ ਹੈ ਪਰ ਉਹਦੀ ਵੀ ਦਲੀਲ ਹੈ ਉਹਦੀ ਵੀ ਦਲੀਲ ਆਪਣੀ ਵੀ ਦਲੀਲ ਆਪੇ ਜਾਣੇ ਸਰਬ ਸਰਬ